श्लोक महल्ला चौथा सतगुर की सेवा निर्मली निर्मल जन होए तो सेवा कर ले सतगुर की ਜਿਹੜੀ ਸੇਵਾ ਹੈ ਦ੍ਰਿੜ ਹੁੰਦੀ ਹੈ ਕੁਝ ਬਣਾਏ ਨਹੀਂ ਲੱਗਦੀ ਉਹ ਤਾਂ ਸਮਾਂ ਹੈ ਹਾਲਤ ਦੀ ਅੱਛਾ ਨਿਰਮਲੀ ਸੇਵਾ ਜੇ ਮੈਂ ਲੱਗੀ ਹੋਵੇ ਤਾਂ ਰੱਖ ਜਾਂਦੀ ਹੈ ਜਿਵੇਂ ਨਿਰਮਲ ਜਲ ਦੇ ਵਿੱਚ ਕੋਈ ਕਪੜਾ ਧੋਈਏ ਉਹਦੀ ਮੈਂ ਲੈ ਜਾਂਦੀ ਹੈ ਸਤਗੁਰ ਦੀ ਸੇਵਾ ਨਿਰਮਲੀ ਨਿਰਮਲ ਜਾਣਾ ਹਾਂ ਕੋਈ ਸੁਸੇਵਾ ਸੇਵਾ ਕਰ ਲੈ ਉਹ ਜਨਮ ਹੀ ਨਿਰਮਲ ਹੋ ਜਾਂਦਾ ਹੈ ਜਿਹੜਾ ਇਹ ਸੇਵਾ ਕਰਦਾ ਸੇਵਾ ਕਰਦਾ ਅਸਲ ਦੇ ਵਿੱਚ ਸ਼ਬਦ ਵਿਚਾਰ ਹੈ ਜਿਹੜਾ ਇਹ ਸਤਗੁਰ ਦੀ ਸੇਵਾ ਨਿਰਮਲ ਬਾਣੀ ਹੈ ਸ਼ਬਦ ਵਿਚਾਰ ਕਰੀਏ ਤਾਂ ਬੁੱਧ ਸ਼ੁੱਧ ਹੋ ਜਾਂਦਾ ਹੈ ਕਰਨੀ ਆਪਣੇ ਖਾਤਰ ਕਰਨੀ ਨਹੀਂ ਕਰਦੀ ਆਪਣੇ ਖਾਤਰ ਕਰਦੀ ਹੈ ਵਿਰੋਧ ਉਹਦਾ ਇਹਦਾ ਕੋਈ ਕਰ ਨਹੀਂ ਸਕਦਾ ਸੱਚ ਦਾ ਵਿਰੋਧ ਕੌਣ ਕਰੂਗਾ ਸੱਚ ਸ਼ਕਤੀ ਸ਼ਕਤੀਸ਼ਾਲੀ ਹੈ ਤੇ ਆਪਣੇ ਵਿਰੋਧ ਨੂੰ ਆਪੇ ਚੱਲ ਲੈਂਦਾ ਹੈ ਠੀਕ ਹੈ ਜੀ ਹਾਂਜੀ ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਜਿਨ ਅੰਦਰ ਕਪਟ ਵਿਕਾਰ ਝੂਠ ਕੋਈ ਆਪੇ ਸੱਚੇ ਵਕ ਕੱਢੇ ਜਜ਼ਮਾਲੀ ਇਹਨਾਂ ਦੇ ਅੰਦਰ ਝੂਠ ਬਕਾਰ ਪਹਿਲਾਂ ਹੀ ਉਹ ਸੇਵਾ ਨਹੀਂ ਕਰਦੇ ਉਹ ਪਹਿਲਾਂ ਹੀ ਵਾਕੇ ਕੱਢੇ ਹੋਏ ਨੇ ਆਟ ਨੇ ਉਹ ਮਨਮੁਖ ਨੇ ਇਹਨਾਂ ਅੰਦਰ ਤਪਤ ਵਿਕਾਰ ਝੂਠ ਮਹਾਮੂਰਖਤਾ ਹੈ ਆਤਮਗਤੀ ਕਹਿੰਦੀ ਹੈ ਕਰਦੇ ਪੁਰਖ ਨੇ ਆਪ ਭੁੱਖ ਕੱਢੇ ਹੋਏ ਨੇ ਅਗਿਆਨ ਨੂੰ ਨਾਲ ਕਿਵੇਂ ਲਾਵਾਂਗੇ ਜਿਹੜੇ ਕਹਿੰਦੇ ਨੇ ਅਸੀਂ ਸਾਰਿਆਂ ਨੂੰ ਸਿੱਖ ਬਣਾ ਲਾਂਗੇ ਉਹਨਾਂ ਨੇ ਉਹ ਆਪ ਵੀ ਸਿੱਖ ਨਹੀਂ ਬਣ ਸਕਦੇ ਉਹਨਾਂ ਸਮਝ ਨਹੀਂ ਆ ਹੋਰ ਕੁਰਬਾਨੀ ਕੀ ਹੈ ਉਹ ਤਾਂ ਗੁਰੂ ਤੋਂ ਵੀ ਵੱਡੇ ਬਣਦੇ ਨੇ ਫਿਰ ਉਹ ਤਾਂ ਦਰਗਾਹ ਦੇ ਪ੍ਰਮਾਣ ਦੇ ਖਿਲਾਫ ਗੱਲ ਕਰ ਰਹੇ ਨੇ ਚੌੜਾ ਵੀ ਇਹ ਕਰਦਾ ਹੁੰਦਾ ਸੀ ਤੇ ਡਾਉਣਾ ਨਹੀਂ ਆਪਦੀ ਕਿਤੇ ਬਣਾਉਂਦੇ ਸਿੱਖ ਸਾਰੇ ਸਚਿਆਰ ਸਿੱਖ ਬਹਿ ਸਤਗੁਰ ਪਾਸ ਘਾਲਣ ਕੂੜਿਆ ਨਾ ਲੱਭਈ ਕਿੱਥੇ ਥਾਂ ਭਾਲੇ ਸਚਿਆਰ ਤਾਂ ਜਾ ਕੇ ਗੁਰੂ ਸਾਹਿਬ ਦੇ ਕੋਲ ਬਹਿੰਦੇ ਨੇ ਸ਼ਬਦ ਵਿਚਾਰ ਕਰਦੇ ਨੇ ਘਾਲਣ ਕਰਦੇ ਨੇ ਕੁਝ ਪ੍ਰਾਪਤ ਕਰਦੇ ਨੇ ਸਿੱਖੀ ਸਿੱਖਦੇ ਨੇ ਅਵਸਥਾ ਆਪਣੀ ਬਦਲਦੇ ਨੇ ਵਕਾਰਾਂ ਨੂੰ ਛੱਡਦੇ ਨੇ ਕੂੜਿਆ ਆਪਣੇ ਕਪੜੇ ਲੱਗੇ ਰਹਿੰਦੇ ਨੇ ਉਹ ਇਕੱਠੇ ਹੋਏ ਨਹੀਂ ਬੈਠੇ ਜਦ ਤੇ ਇਕੱਠੇ ਹੁੰਦੇ ਨੇ ਨਾ ਰਾਤ ਥੋੜੇ ਜਾਂਦੇ ਜਦ ਕਰਨਾ ਕਰ ਲੈਂਦੇ ਨੇ ਗੁਰੂ ਘਰ ਤੋਂ ਖਰਾਬ ਉਹ ਕਿੱਥੇ ਬੈਠ ਕੇ ਵਿਰੋਧ ਨਹੀਂ ਕਰਦੇ ਇੱਕ ਤੋਂ ਹੈ ਨਹੀਂ ਕੋਲ ਕੁਝ ਭਾਵੇਂ ਵੀ ਲੱਭਦੇ ਹੋ ਤਾਂ ਜੇ ਕਿਸੇ ਨੂੰ ਗੱਲ ਕਹਿਣ ਨੂੰ ਹੋ ਜਦੇ ਕਾ ਜਵਾਬ ਦੇ ਅਗਲਾ ਆਪੇ ਬੰਦ ਹੋ ਜਾਂਦਾ ਜਿਹੜਾ ਸਤਗੁਰ ਦਾ ਆਖਿਆ ਸੁਖਾਵੇ ਨਹੀਂ ਇਹਨਾਂ ਨੂੰ ਭਲੇਰੇ ਫਿਰਨ ਬਈ ਗੱਲ ਦਇਓ ਗੱਲ ਜੀ ਇਹਨਾਂ ਨੂੰ ਸਤਗੁਰ ਦਾ ਆਖਿਆ ਜਪਾ ਨਹੀਂ ਲੱਗਿਆ ਸਤਗੁਰ ਦਾ ਆਖਿਆ ਜਿੰਨਾ ਨਹੀਂ ਲੱਗਿਆ ਸੁਖਾਵੇ ਦੀ ਸੁਖਦਾਇਕ ਨਹੀਂ ਲੱਗਿਆ ਉਹਨਾਂ ਦਾ ਦੁੱਖ ਹੈ ਭਲੇਰੇ ਫਿਰਨ ਦੇ ਉਹ ਗੱਲ ਹੈ ਉਹ ਬੜਿਆ ਹੋਇਆ ਮੂੰਹ ਨਹੀਂ ਫਿਰਦੇ ਨੇ ਇਹ ਗੁਣ ਗਲ ਦੇ ਗਲੇ ਵਾਲੇ ਗੁਣ ਬਾਹਰ ਆਉਂਦੇ ਨੇ ਇਸ ਰੂਪ ਚ ਆਉਂਦੇ ਨੇ ਈਰਖਾ ਦ੍ਵੇਸ਼ ਬੈਰ ਵਿਰੋਧ ਬੈਰ ਵਿਰੋਧ ਕਾਮ ਕ੍ਰੋਧ ਲੋਭ ਇਹ ਸਭ ਬਾਹਰ ਆ ਰਹੇ ਉਹਨਾਂ ਦੇ ਅੰਦਰ ਤੇ ਤਦਰੀ ਹਰ ਕੇਰੀ ਸੇ ਪਿਤਰਕ ਫਿਰ ਆਈਆਂ ਰਾਇਨ ਵੇਰਾਈਨ ਬੇਟਾਲੇ ਇਹਨਾਂ ਦੇ ਅੰਦਰ ਹਰੀ ਦੀ ਪ੍ਰੀਤ ਨਹੀਂ ਹੈ ਆਪਣੇ ਬੋਲ ਦੀ ਪ੍ਰੀਤ ਨਹੀਂ ਹੈ ਸੱਚ ਦੀ ਪ੍ਰੀਤ ਨਹੀਂ ਹੈ ਕਿੰਨਾ ਬਗੈਰ ਸੰਸਾਰ ਤੇ ਫਰੀ ਜਾਣਗੇ ਹੋ ਤਾਂ ਹੈ ਨਹੀਂ ਉਹਨਾਂ ਦੇ ਸੱਚ ਨਾਲ ਕਿੰਨੀ ਕੁ ਲੰਬੀ ਉਮਰ ਉਹਨਾਂ ਦੀ ਆਖਰ ਖਬ ਜਾਣ ਹੋ ਰਹੀ ਉਹਨਾਂ ਨੇ ਅਮਰ ਨਹੀਂ ਹੋ ਸਕਦੇ ਅਮਰ ਭਗਤੇ ਰਹਿਣਗੇ ਭਗਤਾਂ ਦੀ ਗੱਲ ਅਮਰ ਹੋਊਗੀ ਇਹਨਾਂ ਦੀ ਗੱਲ ਖਤਮ ਹੋ ਜਾਊਗੀ ਕੁਝ ਰਹੂਗੀ ਖਤਮ ਹੋ ਜਾਊਗੀ ਔਰ ਉਹ ਵੀ ਲੋਕਾਂ ਨੇ ਐਕਸੈਪਟ ਕਰਦੀ ਹਾਂਜੀ ਠੀਕ ਹੈ ਜੀ ਨਾਲੇ ਉਹ ਮਨਮੁਖਾਂ ਦੇ ਬੇਤਾਲੇ ਹੈ ਜੀ ਬੇਤਾਲੇ ਤਾਲ ਨੇ ਉਹਨਾਂ ਦੀ ਹੰਦੀ ਠੀਕ ਹੈ ਜੀ। ਵੀ ਨੇ ਪਰਮੇਸ਼ਰ ਇੱਕ ਤਾਂ ਮੁਕਰ ਵੀ ਜਾਂਦੇ ਨੇ ਠੀਕ ਹੈ ਜੀ ਸੇਰੀ ਕਹਿੰਦੇ ਰੱਬ ਦੋਰ ਨੇ ਸੱਚ ਨੂੰ ਸੱਚ ਮੰਨ ਵੀ ਲੈਂਦੇ ਨੇ ਸੱਚ ਤੋਂ ਮੁਕਰ ਵੀ ਜਾਂਦੇ ਨੇ ਇਹ ਤਾਲੇ ਵੇਟਾਲੇ ਤਾਂ ਠੀਕ ਹੈ ਜੀ ਸਤਿਗੁਰ ਨੂੰ ਮਿਲੈ ਤੋ ਆਪਣਾ ਮਨ ਥਾਏ ਰੱਖੈ ਉਹ ਆਪ ਵਰਤੈ ਆਪਣੀ ਵਤ ਨਾਲੇ ਜਨ ਨਾਨਕ ਇਕ ਨਾ ਗੁਰਮੇਲ ਸੁਖ ਦੇਵੈ ਇਕ ਆਪੇ ਵਖ ਕੱਢੈ ਫਗਵਾਲੇ ਸਤਗੁਰੂ ਨੂੰ ਮਿਲੇ ਸੱਚ ਦੀ ਗੱਲ ਕਰਦਾ ਹੈ ਠੀਕ ਹੈ ਦੋ ਗੱਲਾਂ ਦਾ ਕੋੜ ਯਾਦ ਕਰਦਾ ਹੈ ਉਹ ਕਹਿੰਦਾ ਪਰਮੇਸ਼ਰ ਇੱਕ ਹੈ ਇੱਕ ਸਭ ਕੁਝ ਪਾਣੀ ਜੋਤਾ ਕੋਈ ਕੁਝ ਨਹੀਂ ਕਰ ਸਕਦਾ ਉਹਨੂੰ ਬਾਪ ਹੁੰਦਾ ਹੀ ਨਹੀਂ ਸਾਡੇ ਵਸੇ ਦੀ ਉਹ ਤਾਂ ਇੱਕ ਗੱਲ ਤੇ ਖੜਾ ਦੋ ਤੇ ਨਾਲ ਲਈ ਉਹ ਆਪਣੀ ਜਿਹੜੀ ਵਸਤੂ ਵਸਤੂ ਹੈ ਉਹਦੇ ਅੰਦਰ ਜੇ ਗਿਆਨ ਆਪ ਉਹ ਆਪਣੇ ਗਿਆਨ ਨੂੰ ਵਰਤਦਾ ਕੋਈ ਉਹਦੇ ਗਿਆਨ ਨਾਲ ਵਰਤੇ ਭਾਵੇਂ ਨਾ ਵਰਤੇ ਉਹਦੀ ਗੱਲ ਕੋਈ ਬੰਦੇ ਚਾਹੇ ਨਾ ਆਪਣੀ ਗੱਲ ਤੇ ਦ੍ਰਿੜ ਖੜਾ ਆਪਣੀ ਗੱਲ ਤੇ ਰੋਲ ਖੜਾ ਰਹਿੰਦਾ ਠੀਕ ਹੈ ਜਨ ਨਾਨਕ ਇਕਨਾ ਨਾ ਗੁਰ ਮੇਲ ਸੁਖ ਦੇਵੈ ਇਕ ਆਪੇ ਵਖ ਕੱਢੇ ਭਗਵਾਨ ਇਕ ਆਪੇ ਵਕ ਕੱਢੇ ਜਗ ਵਾਲੇ ਜਿਹੜੇ ਖਦੀਮਾਰ ਵਾਲੇ ਨੇ ਉਹ ਵਖ ਰੱਖਦੇ ਕੀ ਮਾਰਨ ਵਾਲੇ ਬੁੱਧਵਾ ਕਰੇ ਦੇ ਤਿਰਕੁੜੀ ਜਿਹੜੇ ਨੇ ਜਿਹੜੇ ਸਤਿਆਰੇ ਬੁੱਧੇ ਸਤਗੁਰ ਦੇ ਚਰਨਾਂ ਚ ਰਹਿੰਦੇ ਨੇ ਦੁਖੀ ਰਹਿੰਦੇ ਨੇ ਭਗਵਾਨ ਨੇ ਦੁਖੀ ਰਹਿੰਦੇ ਨੇ ਮਹੱਲਾ ਚੌਥਾ ਜਿਨ ਅੰਦਰ ਨਾਮ ਨਿਧਾਨ ਹਰ ਤਿਨ ਕੇ ਕਾਜ ਦਈ ਆਂਦੇ ਰਾਸ ਤਿਨ ਚੂਕੀ ਮੋਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਰਾਜ ਅੰਤੈ ਅੰਤੈ ਰਾਤ ਪ੍ਰਮੇ 嗯。 ਜਾ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੈ ਸ਼ਾਬਾਸ਼ ਸ਼ਾਹ ਪਾਤਸ਼ਾਹ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੈ ਰਹਿ ਰਾ ਜਾ ਕਰਤਾ ਵੱਲ ਜਿਦ ਕਰਤਾ ਵੱਲ ਜਦ ਉਹਦੇ ਦਰਸ਼ਨ ਕਰਕੇ ਹੀ ਸਾਰੇ ਤਨ ਤਨ ਕਰਦੇ ਠੀਕ ਹੈ ਇੱਥੇ ਜੱਜੇ ਜਾਂ ਲਿਖਿਆ ਹੈ ਜੱਜੇ ਪਰ ਬਿੰਦੀ ਲਾਈ ਹੋਈ ਹੈ ਜਾਂ ਕਰਤਾ ਵਨ ਠੀਕ ਹੈ ਜੀ ਜਾਂ ਹੁੰਦਾ ਜਾਂ ਜਾਂ ਜਾਂ ਅੱਛਾ ਜਾਂ ਦਾ ਕੰਡੀਸ਼ਨ ਹੋ ਜੂ ਫਿਰ ਤੱਤੇ ਨੂੰ ਤਾਂ ਪੜਾਂਗੇ ਕਰਤਾ ਵਨ ਹੈ ਜਾਂ ਨਹੀਂ ਅੱਛਾ ਦਾ ਜਿੱਥੇ ਹੁਣ ਪਹਿਲਾਂ ਤਾਂ ਹੋਵੇ ਨਾ ਜਾ ਕਰਤਾ ਵੱਲ ਫਿਰ ਅਗਲੇ ਨੂੰ ਤਾਂ ਪੜਾਂਗੇ ਕਿ ਤਾਂ ਪੜਾਂਗੇ ਫਿਰ ਤਾਂ ਪੜਾਂਗੇ ਤਾਂ ਤਾਂ ਕੋਈ ਅੱਖਰ ਨਹੀਂ ਹੂੰ ਤਾਂ ਕਰ ਹੈ ਅੱਛਾ ਜੀ ਤਾਂ ਦੇ ਕਰ ਹੈ ਹੂੰ ਤਾਂ ਤਾਂ ਗੂੜੋ ਚਾਰਤ ਪੈਸਾ ਜਾਪੋ ਪੇ ਮਨੁ ਪਾਉਤ ਮੇਦਾ ਹੂੰ ਪਹਿਲਾਂ ਪੜਾਂਗੇ ਜਾ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰਾਂ ਸ਼ਾਬਾਸ਼ ਕੰਡੀਸ਼ਨ ਹੋ ਗਈ ਨਾ ਕੰਡੀਸ਼ਨਲ ਲਫ਼ਜ਼ ਹੈ ਇੱਥੇ ਠੀਕ ਹੈ ਪਹਿਲਾਂ ਬਿੰਦੀ ਨਹੀਂ ਚਾਹੀਦੀ ਫਿਰ ਬਿੰਦੀ ਚਾਹੀਦੀ ਹੈ ਜਿੱਥੇ ਨਹੀਂ ਚਾਹੀਦੀ ਲਾਤੀ ਜਿੱਥੇ ਚਾਹੀਦੀ ਸੀ ਉੱਥੇ ਲਈ ਠੀਕ ਹੈ ਬਲਕਿ ਲੋੜੀ ਹੋਤੇ ਵੀ ਨਹੀਂ ਇਹ ਪਾ ਲੋੜੀ ਨਹੀਂ ਚਾਹੀਦੀ ਬਿੰਦੀ ਕਿਤੇ ਵੀ ਲੱਗੀ ਹੋਈ ਅੰਦਰੇ ਬਖਸ਼ਣ ਦੇਖ ਕਰੇ ਸਰਦਾਰ ਦੇਖ ਸਭ ਕੋ ਆਏ ਕਰੇ ਇਹ ਸ਼ਾਬਾਸ਼ ਹੀ ਫਿਰ ਕਰਤਾ ਬਲ ਦਾ ਹੈ ਕੋਈ ਅੰਤੇ ਕੁਝ ਵੀ ਪੁੱਛਣ ਹੁੰਦਾ ਗਿਆਨ ਦੀ ਗੱਲ ਔਰ ਜਿਹੜਾ ਦੇ ਸਕਦਾ ਉਹਨੂੰ ਦੱਸ ਸਕਦਾ ਸ਼ਾਹ ਬਾਦਸ਼ਾਹ ਰੂਪ ਦਾ ਰੂਪ ਦਾ ਖਜ਼ਾਨਾ ਜਿਹਦੇ ਕੋਲ ਹੈਗਾ ਉਹ ਸ਼ਾਹ ਬਾਦਸ਼ਾਹ ਹਰ ਦਿੱਤਾ ਪਰਮੇਸ਼ਰ ਦੀ ਬਖਸ਼ਿਆ ਹੋਈ ਹੈ ਜਦੋਂ ਕਹੀ ਹੈ ਉਹ ਸਿਰ ਜੇ ਸ਼ਾਹ ਬਾਦਸ਼ਾਹ ਹੈ ਪਰਮੇਸ਼ਰ ਠੀਕ ਹੈ ਉਹ ਇਹ ਸ਼ਾਹ ਬਾਦਸ਼ਾਹ ਉਹ ਸੰਸ਼ਾ क्या पातशाह सब हर का किया सब जन को आए करें रहरास हरका किया बढ़ाया होया है तेरी दौर देख जा तो साधु हम्म। तो गई जली सब हरका किया रहरास करते ने नमस्कार करते ने रूह के हम्म। गुरपुरे की वड्डी वडियाई हर वड्डा सेव अतुल सुख पाया ਉਹ ਖਵਾਇਆ ਉਹਨੇ ਵੱਡਾ ਤਾਂ ਹਰ ਦੇਵੇ ਹਰ ਤੋਂ ਪਾਇਆ ਤਾਂ ਵੱਡੀ ਆਈ ਉਹਦੀ ਪਾਇਆ ਨੌਕਰੀ ਹੈ ਕਿਹਨੇ ਸਵਾਇਆ ਦਾ ਤੋਂ ਸਵਾਇਆ ਚੜਦਾ ਰੋਜ਼ ਹੋਰ ਦੁਗੋ ਚੜਦਾ ਜੇ ਹੋਰ ਨੂੰ ਦਵੇ ਫਿਰ ਤੌਲੀ ਰਹਿ ਜਵੇ ਉਹ ਜੋ ਵੀ ਫਿੱਤਾ ਪੈ ਜਵੇ ਜਿਹਨੂੰ ਹੋਰ ਵੀ ਮਿਲਦਾ ਪਹਿਲਾਂ ਫਿੱਤਾ ਪੈ ਜਾਂਦਾ ਹੁੰਦਾ ਉਹਦਾ ਫਿੱਤਾ ਪੈਣ ਲੱਗ ਜਾਂਦਾ ਹੁੰਦਾ ਕਿੱਥੇ ਜੋ ਰਸ ਘਟਣ ਲੱਗ ਜਾਂਦਾ ਹੁੰਦਾ ਲੋਕਾਂ ਦਾ ਇਹ ਜਿਹੜੇ ਸਵਾਇਆ ਹੀ ਹੁੰਦਾ ਕੋਈ ਨਿੰਦਕ ਵਡਿਆਈ ਦੇਖ ਨਾ ਸਕੈ ਤੋ ਕਰਤੇ ਆਪ ਪਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਜਿਹੜਾ ਕੋਈ ਬਿੰਦਗੋ ਦੀ ਵਡਿਆਈ ਦੇਖ ਨਹੀਂ ਸਕਦੀ ਕਰਤੇ ਨੇ ਆਪ ਹੀ ਉਹ ਕਰਤਾ ਬੁਰੀ ਬੇਇੱਜ਼ਤੀ ਇੰਨੀ ਹੋ ਗਈ ਐਸੇ ਸੰਸਾਰ ਦੇ ਹਾਲਾਤ ਪੈਦਾ ਕਰਦੇ ਉਹਦੇ ਖਾਤਰ ਉਹ ਆਪੇ ਬਚ ਕੇ ਮਰ ਗਿਆ ਐਡੀ ਬੜੀ ਹਸਤੀ ਸਵਾਲ ਕੋ ਹੋ ਕੇ ਐਡੀ ਬੜੀ ਹਸਤੀ ਦਾ ਮਾਲ ਪਾਉ ਕੇ ਸਰਕਾਰ ਨਾਲ ਰਲ ਕੇ ਰਾਮ ਰਾਏ ਕਾਮਯਾਬ ਨਹੀਂ ਹੋ ਸਕਦੇ ਬਚ ਗਿਆ ਮੁਕਾਬਲਾ ਨਹੀਂ ਕਰ ਸਕਦੇ ਸਾਡੇ ਗੁਰੂ ਕੋਲ ਝੂਠ ਸਾਡੀ ਨੂੰ ਛੱਡ ਗਿਆ ਝੂਠ ਨੂੰ ਲੜ ਗਿਆ ਕਿਆ ਨਾਮ ਕੋਣ ਬੋਲੇ ਸਰਤੇ ਕੇ ਫਾਜਾ ਲੋਕ ਸਰਤੇ ਕੇ ਕੋਣ ਬੋਲਦਾ ਉਹ ਸਰਕਾਰ ਦੀ ਵਿੜਾਈ ਕਰਨ ਲੱਗਿਆ ਸੀ ਕਰਤੇ ਦੀ ਛੱਡ ਗਿਆ ਸੀ ਮੈਂ ਗਿਆ ਸੀ ਕਰਤੇ ਦੀ ਛੱਡ ਗਿਆ ਸੀ ਭਗਤਾਂ ਨੂੰ ਸਦਾ ਰੱਖਦਾ ਆਇਆ ਭਗਤਾਂ ਦੀ ਦਾ ਸਦਾ ਹੀ ਰੱਖਿਆ ਕਰਦਾ ਹੈ ਭਗਤਾਂ ਦੇ ਸਰੀਰ ਪੈਦਾ ਹੁੰਦੇ ਰਹੇ ਸਾਰੋਂ ਉਹਨਾਂ ਦਿੱਤੀ ਰਹੀ ਸਰਕਾਰ ਉਹਦੀ ਪਿੱਛੇ ਖੜੀ ਰਹੀ ਪਰ ਭਗਤਾਂ ਨੇ ਪਿੱਛੇ ਕੌਣ ਖੜਾ ਸੀ ਕਰਤੇ ਤੋਂ ਭਾਵ ਪਰਮੇਸ਼ਰ ਦਾ ਹੈ ਹਾਂ ਅੱਛਾ ਪੌੜੀ ਤੂੰ ਸਾਹਿਬ ਅਗਮ ਦਿਆਲ ਹੈ ਵੱਡ ਦਾਤ ਵੱਡ ਦਾਤਾ ਦਾਣਾ ਤੁਰ ਜੀਵੜ ਮੈਂ ਹੋਰ ਕੋ ਦਿਸੇ ਨਾ ਆਵਈ ਤੂੰ ਹੈ ਸੁਗੜ ਮੇਰੇ ਮਨ ਪਾਣ ਤੂੰ ਸਾਹਿਬ ਅਗਮ ਦਿਆਲ ਵੱਡ ਦਾਤਾ ਦਾਣਾ ਪਿਆਰ ਹੈ ਵੱਡ ਦਾਤਾ ਵੱਡਾ ਦਾਤਾ ਧਨ ਕਿਸੇ ਦੇ ਘਰ ਨਹੀਂ ਪੈਂਦਾ ਕਿਸੇ ਦੇ ਗੁੱਸਾ ਨਹੀਂ ਕਰਦਾ ਕਿਸੇ ਦੇ ਕੋਈ ਚੀਜ਼ ਦਬਲ ਡੋਲੇ ਜਿਵੇਂ ਔਰ ਪਹਿਲੇ ਕੋਈ ਨਹੀਂ ਹੋ ਲੈ ਜਾ ਗਲਤੀ ਹੋਈ ਗਲਤੀ ਹੁੰਦੀ ਹੋ ਲੈ ਜਾ ਜਿੰਨੀ ਲੋੜ ਹੈ ਹੋ ਲੈ ਜਾ ਵੱਡ ਦਾਤਾ ਗੱਲ ਕੁਝ ਜੇਵੜ ਮੈਂ ਹੋਰ ਨਾ ਦਿਸੀ ਨਾ ਆਵੇ ਤੂੰ ਹੈ ਸੁਗੜ ਮੇਰੇ ਮਨ ਤੁਸੀਂ ਵੜ ਸੁਜੇ ਮੈਂ ਹੋਰ ਨੂੰ ਦਿੱਤੀ ਤੇਰੇ ਵੱਡਾ ਹੋਰ ਕੋਈ ਨਹੀਂ ਹੂੰ ਕੋਈ ਸੁਗੜ ਮੇਰੇ ਮਨ ਭਾਣਾ ਇੱਕ ਕੋਈ ਸੁਗੜ ਸੁਗੜ ਘੜਿਆ ਹੋਇਆ ਪਰਮੇਸ਼ਰ ਦਾ ਠੀਕ ਹੈ ਮੋਹ ਕੁਟੰਬ ਦਿਸਤੀ ਆਵਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੋਰਤ ਚਿਤ ਲਾਇੰਦੇ ਤੇ ਕੂੜਿਆਰ ਕੂੜਾ ਸਿਨਮਾਨ ਮਾਣ ਬੇਟਾ ਜਮਨਵਾਨ ਚ ਜੋ ਬਿਨ ਸੱਚੇ ਹੋਤ ਚਿੱਤ ਲਾਇਲ ਦੇ ਜੇ ਕੂੜਿਆਰ ਕੂੜੇ ਕੂੜਾ ਜਿਹੜੇ ਪਰ ਸੱਚ ਨੂੰ ਛੱਡ ਕੇ ਹੋਰ ਕਿਤੇ ਚਿਤ ਲਾਉਂਦੇ ਨੇ ਉਹ ਕੂੜਿਆਰ ਕੂੜ ਦਾ ਹੀ ਬੋਲਦੇ ਉਹਨਾਂ ਨੂੰ ਸੱਚ ਦਾ ਬੋਲ ਦੀ ਤੇਰਾ ਬੋਲ ਦੀ ਹੈ ਕੋੜ ਦਾ ਰੋਲ ਕਰਦੇ ਨੇ ਤੈਨੂੰ ਛੱਡ ਕੇ ਹੋਰ ਕਿਤੇ ਚਿੱਤ ਲਾਉਣਾ ਝੂੜ ਦਾ ਝੂੜ ਦੇ ਉੱਤੇ ਬੋਲ ਕਰਦੇ ਸਾਨੂੰ ਬਰਾਬਰ ਹੈ ਕੋੜਿਆਰ ਕੋੜੇ ਬੋਲੋ ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪਚ ਪਚ ਮੂਏ ਅਜਾਣਾ ਇਹ ਤੋਂ ਤੂੰ ਮੈਂ ਸੱਚ ਨੂੰ ਰੱਖਦਾ ਜੇ ਜੁੜਿਆ ਰਹਿ ਹੂੰ ਸੱਚੇ ਪੰਜ ਪੰਜ ਬੂਏ ਅਜਾਨ ਜਿਹਨੂੰ ਨੂੰ ਨਹੀਂ ਸੀ ਜਾਣਕਾਰੀ ਜਿਹਨਾਂ ਨੂੰ ਨਹੀਂ ਸੀ ਸਮਝ ਸੱਚੇ ਨੂੰ ਛੱਡ ਕੇ ਹੋਰ ਤੋਂ ਧਿਆਨ ਲਾ ਕੇ ਪੰਜ ਪੰਜ ਕਰਕੇ ਮਰ ਕੇ ਸਭ ਡੁੱਬ ਗਏ ਸਭ ਚ ਪੱਤੀ ਦੇ ਜਿਵੇਂ ਪੱਤੇ ਹੁੰਦੇ ਪਾਣੀ ਜੋ ਪੈਦਾ ਹੁੰਦੇ ਪਾਣੀ ਉਹ ਖਾ ਜਾਂਦਾ ਹੈ ਖਾ ਜਾਂਦੀ ਹੈ ਮਾਇਆ ਵਿੱਚ ਜੇ ਪੱਤੀ ਦੇ ਪੱਤ ਪਾਣੀ ਜੋ ਪੈਦਾ ਹੁੰਦੇ ਨੇ ਪਾਣੀ ਜੇ ਰਹਿ ਜਾਂਦੇ ਨੇ ਵਜੂਦ ਪਾਣੀ ਜੇ ਮਿਲ ਜਾਂਦਾ ਹੈ ਮਿਲ ਜਾਊਗਾ ਵਜੂਦ ਪਾਣੀ ਜੇ ਜੇ ਸੱਚ ਛੱਡ ਦਿੱਤਾ ਤੂੰ ਸੱਚ ਰੱਖ ਹੋ ਜੇ ਕੋਈ ਰੱਖੇ ਨਾ ਰੱਖੇ ਤੇਰਾ ਦੱਸਣਾ ਫਰਜ਼ ਹੈ ਬਾਕੀ ਮਰਜ਼ੀ ਅਗਲੇ ਦੀ